ਸੌਰੇ ਢੋਈ ਨਾਲ ਹੈ ਪਈਏ ਨਹੀਂ ਥਾਉ ਫਿਰ ਵਾਤਰੀ ਨਾ ਪੁੱਛਈ ਧਨ ਸੁਹਾਗਣ ਨਾਉ ਪਰ ਸਾਰੇ ਇਹ ਤਾਂ ਮਹਾਪੁਰਸ਼ ਬਣੇ ਪਏ ਨੇ ਮਹਾਪੁਰਸ਼ ਸੁਹਾਗਣੀ ਹੁੰਦਾ ਨਾ ਸਾਰੇ ਮਹਾਪੁਰਸ਼ ਨੇ ਤਾਂ ਸਾਰੇ ਕਹਿੰਦੇ ਨੇ ਮੈਂ ਪਾਇਆ ਕੋਈ ਵੀ ਨਹੀਂ ਕਹਿੰਦਾ ਨਹੀਂ ਪਾਇਆ ਇਹਦਾ ਇਹਦਾ ਸਭ ਕੁਝ ਗਵਾਏ ਨੂੰ ਵੀ ਪਾਇਆ ਹੀ ਕਹਿੰਦੇ ਨੇ ਸੌਰੇ ਢੋਈ ਨਾਲ ਜਿਹੜਾ ਗਵਾਇਆ ਉਹ ਦੀਨਾ ਨਹੀਂ ਜਿਹੜਾ ਪਾਇਆ ਉਹ ਦੀਨਾ ਅਸਲ ਦੇ ਵਿੱਚ ਜੋ ਪਾਇਆ ਉਹ ਸੰਸਾਰ ਨੂੰ ਦੀਦਾ ਜੋ ਦੀਦਾ ਉਹਨੂੰ ਪਾਇਆ ਕਹਿੰਦਾ ਸੰਤਾਂ ਨੇ ਬੜੇ ਬੜੇ ਗੁਰਦੁਆਰੇ ਬਣਾਤੇ ਵਧੀਆ ਢੇਰੇ ਬਣਾ ਲਏ ਮਾਇਆ ਉੱਥੇ ਹੋਰ ਬਹੁਤ ਕੁਝ ਹੈ ਨੰਬਰ ਹੈ ਆਮ ਪਬਲਿਕ ਕਹਿੰਦੀ ਬੱਲੇ ਬੱਲੇ ਸੰਤਾਂ ਨੇ ਬਹੁਤ ਕੁਝ ਪਾਇਆ ਬੜਾ ਤਪ ਵੀ ਕਿਉਂ ਜੋ ਦੀਨ ਹੈ ਉਹ ਪਾਇਆ ਹੈ ਜੇ ਪਾਇਆ ਹੁੰਦਾ ਨਾਲ ਨਾ ਲੈ ਜਾਂਦੇ ਪਾਇਆ ਕਾਹਨੂੰ ਸੀ ਉਹਨਾਂ ਨੇ ਜਿਹੜਾ ਕੋਈ ਪਾਇਆ ਉਹਦਾ ਨਾਲ ਲੈ ਗਏ ਉਹਨਾਂ ਨੇ ਜੇ ਇਹੀ ਕੋਈ ਪਾਇਆ ਤਾਂ ਇੱਥੇ ਛੱਡ ਕੇ ਫੇ ਪਾਇਆ ਨਹੀਂ ਸੀ ਇਹ ਇਹ ਪਾਇਆ ਸੀ ਕੁਝ ਗਵਾਇਆ ਸੀ ਜਿਹੜਾ ਗਵਾਇਆ ਸੀ ਉਹ ਦੀਦਾ ਨਹੀਂ ਸੀ ਜਿਹੜਾ ਪਾਇਆ ਉਹ ਦੀਦਾ ਤੇ ਦੁਨੀਆ ਤਾਂ ਜਿਹੜੀ ਹੈ ਅੰਨੀ ਹੈ ਇਹ ਅੰਨੇ ਬੋਲਿਆਂ ਦੀ ਦੁਨੀਆ ਹੈ ਇਹ ਜੋ ਦੀਦਾ ਉਹਨੂੰ ਪਾਇਆ ਮੰਨਦੇ ਨੇ ਜੋ ਗਵਾਲਿਆ ਉਹਨੂੰ ਦੀਦਾ ਹੀ ਹੈ ਇਹ ਜੋ ਦੀਦਾ ਉਹ ਪਾਇਆ ਇਹਨਾਂ ਨੂੰ ਲੱਗਦਾ ਤਾਂ ਮਹਾਪੁਰਸ਼ ਨੇ ਉਹ ਉਹਨਾਂ ਦੇ ਨਾਂ ਤੇ ਇਹਨਾਂ ਨੂੰ ਵੀ ਰੋਟੀ ਮਿਲਦੀ ਹੈ ਤਾਂ ਮਹਾਪੁਰਸ਼ ਨੇ ਉਹ ਜੋ ਗਵਾਇਆ ਉਹਦਾ ਦੀਦਾ ਹੀ ਦੀ ਗਵਾਇਆ ਦਾ ਹੀਰਾ ਜਨਮ ਮੋਲ ਕੌਡੀ ਬਦਲੇ ਜਾਏ ਰੇ ਜੋ ਪਾਇਆ ਸੀ ਇੱਥੇ ਛੱਡ ਗਏ ਤੇ ਨਾਲ ਕੀ ਲੈ ਕੇ ਗਏ ਤੇ ਨਾਲ ਲੈ ਕੇ ਉਹ ਤਾਂ ਤੁਹਾਨੂੰ ਵੀ ਕੁਝ ਦੇ ਗਏ ਜਿਹੜਾ ਨਾਲ ਲੈ ਗਏ ਜਿਹੜਾ ਨਾਲ ਲੈ ਗਏ ਉਹ ਤੇ ਵੀ ਕੁਝ ਵੰਡ ਕੇ ਗਏ ਨੇ ਤੁਹਾਨੂੰ ਵੀ ਉਪਦੇਸ਼ ਦੇ ਕੇ ਗਏ ਨੇ ਦੱਸੋ ਕੀ ਪਾ ਗਏ ਤੁਹਾਨੂੰ ਵੀ ਕੁਝ ਦੇ ਕੇ ਨਾ ਉਹ ਉਹ ਦਿਖਾਓ ਜਿਹੜਾ ਲੈ ਗਏ ਤੁਹਾਨੂੰ ਵੀ ਟੇਸਟ ਕਰਾ ਕੇ ਪ੍ਰਸ਼ਾਦ ਤੁਹਾਨੂੰ ਵੀ ਦੇ ਗਏ ਉਹ ਜੇ ਤੁਹਾਨੂੰ ਇਹ ਕੁਝ ਨਹੀਂ ਦੇ ਕੇ ਗਏ ਤਾਂ ਲੈ ਕੇ ਵੀ ਕੁਝ ਨਹੀਂ ਗਏ ਇਹ ਉਹ ਨੇ ਅੱਜ ਹਾਂ ਸੌਰੇ ਢੋਈ ਨਾਲ ਹੈ ਅੱਗੇ ਸੌਰੇ ਢੋਈ ਨਹੀਂ ਮਿਲਣੀ ਉਹਨਾਂ ਨੂੰ ਸੌਰੇ ਢੋਈ ਨਾਲ ਹੈ ਢੋਈ ਦਾ ਤਾਂ ਮਿਲਦੀ ਜੇ ਸੌਰੇ ਦੀ ਗੱਲ ਉੱਥੇ ਢੋਈ ਵਾਸਤੇ ਕੁਝ ਕੀਤਾ ਹੁੰਦਾ ਸੰਸਾਰ ਢੋਈ ਤਾਂ ਇੱਥੇ ਹੀ ਹੈ ਡੇਰਾ ਤਾਂ ਇੱਥੇ ਬਣਾਇਆ ਹੈ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਾਂ ਜਾਣ ਉਹ ਡੇਰੇ ਦੀ ਤਾਂ ਕਦੇ ਗੱਲੇ ਨਹੀਂ ਕੀਤੀ ਉਹਨਾਂ ਨੇ ਉਹ ਡੇਰੇ ਵਾਸਤੇ ਤਾਂ ਕੁਝ ਕੀਤਾ ਹੀ ਹੈ ਨਹੀਂ ਤਿਸ ਦੇ ਰੇਗਾ ਸੰਜਮੋ ਗੁਰ ਕੇ ਸ਼ਬਦ ਪਛਾਣ ਇਹ ਤਾਂ ਇਹ ਤਾਂ ਉਹਨਾਂ ਨੇ ਉਪਦੇਸ਼ ਨਹੀਂ ਕੀਤਾ ਇਸ ਗੱਲ ਦਾ ਇਹ ਗੱਲ ਤਾਂ ਚੇਲਿਆਂ ਨੂੰ ਨਹੀਂ ਦੱਸੀ ਇੱਥੇ ਵਾਲਾ ਡੇਰਾ ਇੱਥੇ ਰਹਿ ਗਿਆ ਗਾਂ ਬਣੇ ਕੱਖ ਨਹੀਂ ਉੱਥੇ ਟੋਈ ਨਹੀਂ ਮਿਲਣੀ ਪਈਏ ਨਹੀਂ ਥਾਂ ਇੱਥੇ ਵੀ ਕੋਈ ਜਗ੍ਹਾ ਨਹੀਂ ਇੱਥੇ ਹੁਣ ਸੰਤ ਜੇ ਕੁੱਤਾ ਬਣ ਕੇ ਆ ਜਾਵੇ ਡਾਂਗ ਲੈ ਕੇ ਮਗਰ ਪੈ ਜਾਓਗੇ ਜੇ ਕੁੱਤਾ ਵੀ ਬਣ ਜਵੇ ਉਸੇ ਡੇਰੇ 'ਚ ਬੜੇ ਉਸੇ ਡੇਰੇ 'ਚ ਤੁਸੀਂ ਬਣ ਦਿੰਦੇ ਹੋ ਤੁਹਾਨੂੰ ਕੀ ਪਤਾ ਵੀ ਉਹੀ ਸਮਝਦਾ ਐ ਚੂਹਾ ਹੀ ਬਣ ਕੇ ਆ ਜਵੇ ਤੁਸੀਂ ਕਹਾਂਗੇ ਨੂੰ ਦਰਖੋ ਇਹਨੂੰ ਗੋਲੀਆਂ ਤੁਹਾਨੂੰ ਕੀ ਪਤਾ ਉਹੀ ਸਮਝਦਾ ਉਹਦਾ ਜੀ ਕਰਦਾ ਉੱਥੇ ਰਹਿਣ ਨੂੰ ਆਪਣੇ ਦੇਦੇ ਦੇਖਣ ਨੂੰ ਤੁਹਾਨੂੰ ਪਤਾ ਨਹੀਂ ਵੀ ਉਹੀ ਰੂਹ ਹੈ ਆਤਮਾ ਉਹੀ ਹੈ ਤੁਸੀਂ ਕਹਾਂਗੇ ਨੂੰ ਗੋਲੀਆਂ ਰੱਖੋ ਇਹਨੇ ਬੜਾ ਤੰਗ ਕੀਤਾ ਚੂਹੇ ਨੇ ਨਾ ਇੱਥੇ ਜਗਾ ਰਹੀ ਨਾ ਗਾਂ ਜਗਾ ਰਹੀ ਜਗਾ ਦੋ ਹੀ ਨਾ ਰਹੀ ਮੱਖੀ ਬਣ ਜਾ ਮੱਛਰ ਬਣ ਜਾ ਤੁਸੀਂ ਤਾਂ ਦਵਾਈ ਲੈ ਕੇ ਪਾਉਂਗੇ ਨਾ ਪਈਏ ਜਗਾ ਰਹੀ ਤੇ ਨਾ ਸੋਰੇ ਢੋਈ ਬੜੀ ਦੋਹਾਂ ਜਗਾ ਤੇ ਰਹਿ ਗਏ ਫਿਰ ਬਤਲੀ ਨਾ ਪੁੱਛਈ ਧਨ ਸੁਹਾਗਣ ਨਾ ਨਾ ਫਿਰ ਨੇ ਬਤਲੀ ਨਾ ਸ਼ਬਦ ਗੁਰੂ ਨੇ ਕਦੇ ਇਹਨੂੰ ਪੁੱਛਿਆ ਕੋਈ ਗਿਆਨ ਦਿੱਤਾ ਸਾਰੀ ਜ਼ਿੰਦਗੀ ਚ ਤੇ ਫੇਰ ਵੀ ਮਹਾਪੁਰਸ਼ ਕਹੁੰਦੇ ਨੇ ਧੰਨ ਸੁਹਾਗਣ ਨੂੰ ਫੇਰ ਵੀ ਮਹਾਪੁਰਸ਼ ਨੇ ਇਹ ਸੁਹਾਗਣ ਨੇ ਬਸ ਇਹੋ ਜਿਹੇ ਮਹਾਪੁਰਸ਼ ਨੇ ਸਾਰੇ ਨਾ ਸੌਰੇ ਢੋਈ ਆ ਨਾ ਪਈ ਨਾ ਇੱਥੇ ਕੋਈ ਪੁੱਛਦਾ ਨਾ ਉੱਥੇ ਪੁੱਛਦਾ ਨਾ ਫਿਰ ਬਾਤ ਫਿਰ ਬਾਤ ਪੁੱਛਦਾ ਫਿਰ ਤਾਂ ਬਾਤ ਪੁੱਛਦਾ ਦੱਸਣਾ ਜਾਂਦੇ ਜੇ ਬਾਤ ਪੁੱਛਦਾ ਉਹ ਬਾਤੇ ਦੱਸ ਕੇ ਜਾਂਦੇ ਜੇ ਬਾਤੜੀ ਪੁੱਛਦਾ ਤਾਂ ਹੀ ਦੱਸਦੇ ਕਿਸੇ ਬਾਤੜੀ ਤਾਂ ਇਹ ਸੀ ਡੱਡਾ ਡੇਰਾ ਇਹ ਨਹੀਂ ਸੋੜੇ ਜੇ ਡੇਰਾ ਸੋ ਜਾਣ ਤਾਂ ਪੁੱਛਿਓ ਨਹੀਂ ਬਾਤੜੀ ਇਹ ਜੇ ਮਹਾਪੁਰਖ ਤੇ ਜਿਹੜੇ ਇਹ ਗੱਲਾਂ ਕਰਦੇ ਉਹ ਦੱਸੋ ਤਾਂ ਸਹੀ ਕੀ ਗੱਲ ਤੁਹਾਨੂੰ ਦੱਸੀ ਕਿਹੜੀ ਗੱਲ ਮਹਾਨ ਸੀ ਉਹਨਾਂ ਕੋਲ ਜਿਹੜੀ ਤੁਹਾਨੂੰ ਦੱਸੀ ਹੈ ਕੋਈ ਮਹਾਨ ਗੱਲ ਦੱਸੋ ਜਿਹੜੀ ਤੁਹਾਨੂੰ ਦੱਸੀ ਹੈ ਗੁਰਬਾਣੀ ਦੀ ਵਿਆਖਿਆ ਦਾ ਗੁਰਬਾਣੀ ਨੂੰ ਤਾਂ ਉਹਨਾਂ ਨੇ ਟੱਚ ਨਹੀਂ ਕੀਤਾ ਕਹਾਣੀਆਂ ਸੁਣਾਉਂਦੇ ਰਹੇ ਗੁਰਬਾਣੀ ਛੱਡ ਕੇ ਕਿਉਂਕਿ ਗੁਰਬਾਣੀ ਛੱਡ ਕੇ ਸਾਖੀਆਂ ਕਿਉਂ ਸੁਣਾਉਂਦੇ ਰਹੇ ਸਾਖੀਆਂ ਦੀ ਕੀਮਤ ਜ਼ਿਆਦਾ ਸੀ ਕੁਰਬਾਨੀ ਦੀ ਕੀਮਤ ਉਹਨਾਂ ਕੋਲ ਥੀਓ ਨਹੀਂ ਸੀ ਅੱਜ ਵੀ ਧਾਰਨਾ ਹੀ ਲਾਉਂਦੇ ਨੇ ਹਾਂਜੀ